ਰਾਮ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਭਉ ਭਾਵਨਾ ਦਰਸਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੇ ਨ ਪਰਸੈ ਦੇਵ ਸੰਸੈ ਗਾਠ ਨ ਜੁਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਇਨ ਪੰਚੋਂ ਮਿਲ ਲੁੱਟੇ ਰਹਾਓ ਹਮ ਵੱਡ ਹਮ ਵੱਡ ਕਬੀ ਕਲੀਨ ਹਮ ਪੰਡਿਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬਹਿ ਨਾ ਨਾਸੀ ਕੌਰ ਵਿਦਾਸ ਸਭੇ ਨਹੀਂ ਸਮਝਸ ਊੜ ਪਰੇ ਜੈਸ ਬੌਰੇ ਮੋਹਿ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਣ ਧਨ ਮੋਰੇ ਪੜੀਏ ਗੁਣੀਏ ਨਾਮ ਸਭ ਸੁਣੀਏ ਅਨਭਉ ਭਾਉ ਨ ਦਰਸੈ ਪੜੀਏ ਨਾਲ ਗੁਣੀ ਦੇ ਲਫ਼ਜ਼ ਲਾਤਾ ਪੜਨ ਦਾ ਕੋਈ ਫਾਇਦਾ ਨਹੀਂ ਕੱਲਾ ਪੜਨ ਦਾ ਫਟਫਟ ਗੱਡੀ ਗਈ ਪੜਿਆ ਹੋਇਆ ਪ੍ਰਮਾਣ ਤਾਂ ਹੈ ਜੇ ਉਹ ਗੁਣ ਪੈਦਾ ਹੋਣ ਵਿੱਚ ਜੇ ਪੜਿਆ ਹੋਇਆ ਗੁਣ ਕਰ ਜਵੇ ਪੜਿਆ ਦਾ ਅਸਰ ਹੋ ਜਵੇ ਸਾਡੇ ਤੇ ਨਾ ਜੋ ਪੜਿਆ ਉਹਦਾ ਅਸਰ ਹੋ ਜਵੇ ਸਾਡੇ ਤੇ ਫਿਰ ਤਾਂ ਉਹਦਾ ਫਾਇਦਾ ਪੜਨ ਦਾ ਜੇ ਉਹਦਾ ਅਸਰੇ ਕੋਈ ਨਹੀਂ ਹੋਇਆ ਫਿਰ ਪੜਿਆ ਨਾ ਪੜਿਆ ਕੋਈ ਹੈ ਪੜੀਏ ਗੁਣੀਆਂ ਨਾਮ ਸਭ ਸੁਣੀਆਂ ਪੜੀਏ ਗੁਣੀਆਂ ਨਾਮ ਸਭ ਸੁਣੀਆਂ ਜਿਹੜਾ ਪੜਨ ਦੇ ਵਿੱਚ ਗਿਆਨ ਹੈ ਪੜ੍ਹਾਈ ਵਿੱਚ ਉਹ ਵੀ ਸੁਣਨਾ ਚਾਹੀਦਾ ਜੇ ਆਪ ਨੇ ਸਮਝ ਆਉਂਦਾ ਤਾਂ ਸੁਣ ਲਓ ਦੂਏ ਤੇ ਸਮਝਾ ਸਮਝ ਲਓ ਉਹਦਾ ਜਿਹੜਾ ਗਿਆਨ ਹੈ ਜੋ ਪੜਦੇ ਆ ਨਹੀਂ ਸਮਝ ਆਈ ਕਿਸੇ ਤੇ ਸੁਣ ਲਓ ਨਾਮ ਸਭ ਸੁਣੀਏ ਉਹਦਾ ਗਿਆਨ ਉਹਦਾ ਸਮਝੋ ਅਨਭਉ ਭਾਉ ਨੂੰ ਦਰਸੈ ਅਨਭਉ ਭਾਉ ਨੂੰ ਦਰਸੈ ਜਿਹੜਾ ਅਨਭਉ ਹੈ ਅਨਭਉ ਦਾ ਭਾਉ ਤੋਂ ਰਹਿਤ ਜਿਨ ਕੋ ਡਰ ਹੈ ਜਿਹੜਾ ਡਰ ਤੋਂ ਰਹਿਤ ਹੈ ਅਨਭਉ ਹੈ ਉਹ ਭੌ ਨਾ ਦੱਸਿਆ ਉਹਦੇ ਚ ਅਨਪਾਉ ਭਾਉ ਹੈ ਭਾਉ ਹੈ ਅਨਪਾਉ ਭਾਉ ਨਾ ਦੱਸਿਆ ਹਾਂ ਅਨਭਉ ਅਨਭਉ ਦਾ ਮਤਲਬ ਹੈ ਜਿਹੜਾ ਡਰ ਤੋਂ ਰਹਤਾ ਹੈ ਭਾਉ ਦਾ ਮਤਲਬ ਹੈ ਪ੍ਰੇਮ ਅਨਭਉ ਭਾਉ ਨਾ ਦੱਸਿਆ ਪ੍ਰੇਮ ਤੋਂ ਬਿਨੋ ਅਨੁਭਵ ਦਾ ਦਰਸ਼ਨ ਨਹੀਂ ਹੋ ਸਕਦਾ ਪ੍ਰੇਮ ਤੋਂ ਬਿਨਾਂ ਅਨੁਭਵ ਦਾ ਦੀ ਸਮਝ ਨਹੀਂ ਆ ਸਕਦੀ ਜਿਹਦੇ ਅੰਦਰ ਇੱਛਾ ਹੈ ਨਾ ਸਮਝਣ ਦੀ ਉਹ ਕਹਿ ਲੋ ਦਰਸ਼ਨ ਦਾ ਮਤਲਬ ਸਮਝਣਾ ਹੀ ਹੁੰਦਾ ਜਿਹਨੂੰ ਸਮਝਣ ਦੀ ਇੱਛਾ ਹੈ ਗੁਰਬਾਣੀ ਉਹ ਤਾਂ ਸੁਣੂਗਾ ਸਮਝੂਗਾ ਉਹਨੂੰ ਫਾਇਦਾ ਹੋਣਾ ਜਿਹਨੂੰ ਇੱਛਾ ਨਹੀਂ ਉਹਨੂੰ ਕੁਝ ਵੀ ਫਾਇਦਾ ਨਹੀਂ ਹੋਣਾ ਗੱਲ ਇਹ ਹੈ ਗੁਰਬਾਣੀ ਦਾ ਉਹਨੇ ਸ਼ਬਦ ਲਿਖ ਦਿੱਤਾ ਪਹਿਲਾਂ ਵੀ ਸ਼ਬਦ ਲਿਖੇ ਨੇ ਗੁਰਬਾਣੀ ਕਬੀਰ ਦੀ ਵੀ ਬਹੁਤ ਲਿਖੀ ਹੈ ਰਵਿਦਾਸ ਨੇ ਪੜ੍ਹੀ ਵੀ ਹੋਈ ਹੈ ਪਰ ਕੱਲੇ ਰਵਿਦਾਸ ਦਾ ਹੀ ਕਿਉਂ ਅਸਰ ਹੋਇਆ ਕਾਸ਼ੀ ਹੋਰ ਕਿਸੇ ਦੇ ਕਿਉਂ ਅਸਰ ਹੋਇਆ ਕਬੀਰ ਦਾ ਕੱਲੇ ਰਵਿਦਾਸ ਤੇ ਉਹ ਵੀ ਇੱਕ ਜਵਾਰ ਤੇ ਉਹ ਇਹਦੇ ਪੰਡਤ ਤੇ ਜਿਨ੍ਹਾਂ ਨੇ ਲੈ ਕੇ ਪੁਸ਼ਤਾ ਦਰ ਪੁਸ਼ਤਾ ਦਾ ਲੋਕ ਧਾਰਮਿਕ ਨੇ ਉਹਨਾਂ ਦੇ ਅਸਰ ਕੋਈ ਨਹੀਂ ਹੋਇਆ ਅਸਰ ਹੋਇਆ ਉਹ ਬੰਦੇ ਤੇ ਜਿਹੜਾ ਧਾਰਮਿਕ ਹੁੰਦਾ ਹੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਇਹ ਤਾਂ ਡਿਵੀਜ਼ਨ ਜੀ ਧਰਮ ਨਾਲ ਦਾ ਵਾਸਤਾ ਹੀ ਦੂਰ ਦਾ ਨਹੀਂ ਹੈ ਉੱਥੇ ਅਸਰ ਕਿਉਂ ਹੋ ਗਿਆ ਦੁਆਲ ਤੇ ਅਸਰ ਕਿਉਂ ਨਹੀਂ ਹੋਇਆ ਉਹਦਾ ਰਿਜ਼ਲਟ ਇਹ ਹੈ ਕਿ ਉਹਨਾਂ ਦੇ ਉਹਦੇ ਅੰਦਰ ਪ੍ਰੇਮ ਸੀਗਾ ਭੁੱਖ ਸੀਗੀ ਉਹਨਾਂ ਦੇ ਅੰਦਰ ਭੁੱਖ ਨਹੀਂ ਸੀ ਅਸਲ ਦੇ ਵਿੱਚ ਇਹ ਗੱਲ ਹੈ ਜਿਹਦੇ ਅੰਦਰ ਭੁੱਖ ਹੈ ਕੋਈ ਵੀ ਹੋਵੇ ਉਹ ਕੌਣ ਸੀ ਅਸਲ ਜਿਹਨਾਂ ਨੂੰ ਧਾਰਮਿਕ ਕਹਿੰਦੇ ਸੀ ਉਤਲੇ ਸ਼ਬਦ ਚ ਆ ਗਈ ਉਹ ਗੱਲ ਪਹਿਲਾਂ ਦਵਾਦਸ ਦੀ ਸਭ ਜਾ ਅਸਲ ਦੇ ਵਿੱਚ ਉਹ ਨਿੰਦਕਾਂ ਦਾ ਖਾਨਦਾਨ ਹੈ ਤਾਂ ਨਹੀਂ ਅਸਰ ਹੋਇਆ ਜਿਹੜੇ ਧਾਰਮਿਕ ਬੰਦੇ ਨੇ ਉਹ ਨਿੰਦਕਾਂ ਦੇ ਖਾਨਦਾਨੀ ਨੇ ਨਿੰਦਕਾਂ ਦੀ ਔਲਾਦ ਹੈ ਇਹ ਨਿੰਦਕਾਂ ਦੇ ਛੇਕੇ ਹੋਏ ਤੇ ਇਹਨਾਂ ਦੇ ਅੰਦਰ ਸੀ ਭੁੱਖ ਕਿਉਂਕਿ ਇਹਨਾਂ ਨੂੰ ਦਿੱਤਿਆਂ ਦੀ ਔਰ ਧਰਮ ਬਲ ਇਹਨਾਂ ਦੇ ਅੰਦਰ ਭੁੱਖ ਜਾ ਗਿਆ ਉਹਨਾਂ ਦੇ ਅੰਦਰ ਭੁੱਖ ਤੀ ਹੋਣੀ ਇਸ ਕਰਕੇ ਜ਼ਿਆਦਾ ਭਗਤ ਆ ਦੂਜੀਆਂ ਜਾਤੀਆਂ ਚ ਹੋਏ ਨੇ ਜਿਹਨਾਂ ਨੂੰ ਰੀਠ ਕਹਿੰਦੇ ਤੇ ਭਗਤ ਹੋਏ ਨੇ ਇਹਨਾਂ ਜੋ ਹੋਏ ਜੀ ਵੀ ਚਲੋ ਹੋਏ ਨੇ ਜੀ ਵੀ ਉਹ ਹੋਏ ਨੇ ਭਗਤ ਜਿਹੜੇ ਬ੍ਰਾਹਮਣ ਨਾਲ ਸਹਿਮਤ ਨਹੀਂ ਸੀ ਸੀ ਭਾਵੇਂ ਬ੍ਰਾਹਮਣ ਉਹ ਕਿਉਂਕਿ ਇੱਥੇ ਤਿੰਨ ਕੈਟਾਗਰੀਆਂ ਨੇ ਧਾਰਮਿਕ ਬੰਦੇ ਦੇ ਵਿੱਚ ਪਿੱਛੇ ਹਿੰਦੂ ਤੇ ਚ ਇੱਕ ਸ਼ਿਵਜੀ ਨਾਲ ਜੁੜੇ ਹੋਏ ਨੇ ਇੱਕ ਸਿਮਰਤੀਆਂ ਨਾਲ ਜੁੜੇ ਹੋਏ ਨੇ ਸਿਮਰਤੀਆਂ ਨਾਲ ਜੁੜੇ ਹੋਏ ਨੇ ਵਿਸ਼ਨੂੰ ਨਾਲ ਜੁੜੇ ਹੋਏ ਨੇ ਰਾਜ ਪ੍ਰਬੰਧ ਨਾਲ ਜੁੜੇ ਹੋਏ ਨੇ ਇੱਕ ਵੇਦ ਨਾਲ ਜੁੜੇ ਹੋਏ ਜਿਹੜੇ ਵੇਦ ਨਾਲ ਜੁੜੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਵਿਚਾਰੇ ਜਾਂਦੇ ਉਹ ਗਰੀਬ ਬ੍ਰਾਹਮਣ ਆਇਆ ਉਹਦੇ ਨਾਲ ਜਿੱਥੇ ਵੀ ਉਹ ਆਇਆ ਗਰੀਬ ਗਰੀਬ ਆਇਆ ਬ੍ਰਾਹਮਣ ਇਸੇ ਕਰਕੇ ਸੁਦਾਉਦੋ ਗਰੀਬ ਹੈ ਸਦਾਮਾ ਗਰੀਬ ਕਿਉਂ ਸਦਾਮਾ ਮੇਰ ਦਾ ਉਹ ਜੁੜਿਆ ਹੈ ਕਿ ਰਾਜੇ ਨਾਲ ਜੁੜਿਆ ਹੋਇਆ ਜੇ ਰਾਜੇ ਨਾਲ ਜੁੜਦਾ ਮਾਲਾ ਮਾਲ ਕਰ ਦਿੰਦਾ ਰਾਜਾ ਉਹ ਗਰੀਬ ਬ੍ਰਾਹਮਣ ਜਿਹੜਾ ਆਦਮੀ ਸੱਚ ਨਾਲ ਜੁੜੂਗਾ ਸੰਸਾਰ ਦੇ ਵਿੱਚ ਉਹ ਗਰੀਬ ਰਹੂਗਾ ਮਾਇਆ ਉਹਨੇ ਬੁਗੜੀ ਨਹੀਂ ਮਾਇਆ ਦੀ ਉਹਨੇ ਬਹੁਤੀ ਪਰਵਾਹ ਕਰਨੀ ਨਹੀਂ ਮਾਇਆ ਪਿੱਛੇ ਨੂੰ ਉਹਦਾ ਭੱਜਣਾ ਨਹੀਂ ਉਹ ਗਰੀਬੀ ਨੂੰ ਗਰੀਬੀ ਵੀ ਨਹੀਂ ਸਮਝਦਾ ਲੋਕ ਸਮਝਦੇ ਭਗਤ ਤਾਂ ਗਰੀਬੀ ਗਰੀਬੀ ਕਹਿੰਦੇ ਨਹੀਂ ਭਗਤ ਤਾਂ ਉਹਨੂੰ ਗਰੀਬ ਹੁੰਦੇ ਨੇ ਜਿਹਦੇ ਕੋਲ ਨਾਮ ਨਹੀਂ ਹੈ ਧੰਨਵਾਨ ਹੋ ਆ ਜਿਹਦੇ ਕੋਲ ਨਾਮ ਹੈ ਕਮਾਲ ਹੋ ਆ ਜਿਹਦੇ ਕੋਲ ਨਾਮ ਨਹੀਂ ਹੈ ਗੁਰਬਾਣੀ ਦੀ ਭਾਸ਼ਾ ਤੇ ਹੈ ਉਹ ਕਿਸੇ ਹੋਰ ਚੀਜ਼ ਨੂੰ ਧੰਨ ਬੰਦੇ ਨੇ ਉਹ ਕਿਸੇ ਹੋਰ ਚੀਜ਼ ਨੂੰ ਬੰਦੇ ਨੇ ਦੋਹਾਂ ਦਾ ਦੇਸ਼ੀ ਕੋਲ ਅੱਡ ਹੈ ਉਹਨਾਂ ਦਾ ਆਪਣਾ ਜੋ ਗਿਆਨ ਧਨ ਹੈ ਉਹਦਾ ਨਾਮ ਧਨ ਉਹ ਧਨ ਉਹ ਨਾਲ ਜਾਣ ਵਾਲਾ ਹੈ ਉਹ ਸੰਸਾਰੀ ਦਾ ਨਹੀਂ ਰਹਿਣ ਵਾਲਾ ਇਸ ਕਰਕੇ ਸੰਸਾਰ ਦੇ ਸਭ ਨੂੰ ਗਰੀਬ ਹੁੰਦੇ ਉਹਨਾਂ ਗਰੀਬਾਂ ਦੇ ਵਿੱਚੋਂ ਹੋਏ ਜਿਹਦੇ ਭਗਤ ਹੋਏ ਜਿਹੜੇ ਰਾਜ ਪ੍ਰਬੰਧ ਨਾਲ ਜੁੜੇ ਹੋਏ ਤੇ ਉਹਨਾਂ ਜੇ ਕਬਰੀ ਹੋਇਆ ਕੁਝ ਨਹੀਂ ਹੋਇਆ ਇਹਨਾਂ ਨੂੰ ਦਾ ਕੋਈ ਨਹੀਂ ਜੋਰ ਜੋਏ ਜੋ ਸਾਰੇ ਉਹਨਾਂ ਚੋਂ ਸੀ ਜਿਹੜੇ ਤੇ ਪੁੱਛਦਾ ਕੋਈ ਨਹੀਂ ਸੀ ਘਟ ਉਹਨਾਂ ਚੋਂ ਹੈ ਇਹ ਫਿਰ ਅੰਦਰੋਂ ਜਿਹੜੇ ਨਹੀਂ ਸੀ ਜੁੜੇ ਹੋਏ ਜਿਵੇਂ ਰਾਮਾਨੰਦ ਅੰਦਰੋਂ ਸੱਚ ਨੂੰ ਜੁੜਿਆ ਹੋਇਆ ਸੀ ਪਰਵਾਹ ਨਹੀਂ ਸੀ ਕਰਦਾ ਸੋਚ ਦੀ ਜਦੋਂ ਸੱਚ ਦਾ ਪਤਾ ਲੱਗਿਆ ਛੱਡ ਬਦਲ ਗਿਆ ਇੱਕਦਮ ਬਦਲ ਗਿਆ ਉਹ ਕਹਿੰਦੇ ਵੀ ਤੂੰ ਨਾਮ ਨਹੀਂ ਦੇ ਸਕਦਾ ਜੀ ਇਹਨਾਂ ਨੂੰ ਦੇ ਆਦਮੀ ਦਾ ਨਾਮ ਦੇ ਹੀ ਨਹੀਂ ਸਕਦਾ ਨਾਮ ਦੀ ਕਿਤੇ ਨਹੀਂ ਅਭੀ ਵੀ ਆਦਮੀ ਕਹੂਗਾ ਤੂੰ ਜਪ ਤਾਂ ਹੀ ਜਪਣਾ ਪਊ ਜਿਵੇਂ ਇਹਨਾਂ ਦੀਆਂ ਸਾਖੀਆਂ ਬਣਾਈ ਹੋਈਆਂ ਰਾਮ ਕੇ ਰਾਮ ਕੋ ਇਸ ਕਿਤੇ ਵੀ ਨਹੀਂ ਆਦਮੀ ਦਾ ਉਹਨੂੰ ਗਿਆਨ ਕਰਾਉਂਦਾ ਬੈਠ ਕੇ ਕੋਲ ਸਾਰੀ ਗੱਲ ਸਮਝਾਉਂਦਾ ਉਹਨੂੰ ਰਾਮ ਕਹਿੰਦੇ ਨੇ ਉਹ ਇਹ ਉਪਦੇਸ਼ ਸੰਗਤ ਦੇ ਵਿੱਚ ਇਹਨੂੰ ਬੈਠਣ ਨਹੀਂ ਸੀ ਦਿੰਦੇ ਸੰਗਤ ਦੇ ਵਿੱਚ ਇਹਨੂੰ ਬੈਠ ਕੇ ਸੁਣ ਨਹੀਂ ਸੀ ਦਿੰਦੇ ਹਰੀ ਜਨਾਂ ਨੂੰ ਹੋਰ ਕੀ ਹੈ ਵਿੱਚ ਬੈਠਣ ਨਹੀਂ ਦਿੰਦੇ ਸੁਣ ਨਹੀਂ ਸੀ ਦਿੰਦੇ ਪਰ ਬਾਹਰ ਦਾ ਗੱਲਾਂ ਚੱਲਦੀਆਂ ਨੇ ਨਾ ਪਬਲਿਕ ਦੇ ਵਿੱਚ ਪਬਲਿਕ 'ਚ ਸੁਣ ਲੈਂਦੇ ਸੀ ਉਹ ਜੇ ਵੀ ਗੱਲ ਚੱਲਦੀ ਹੈ ਬਾਹਰ ਦਾ ਗੱਲਾਂ ਕਰਦੇ ਹੀ ਨੇ ਲੋਕ ਉੱਥੋਂ ਨਹੀਂ ਸੁਣ ਸਕਦੇ ਉੱਥੋਂ ਸੁਣ ਲੈਂਦੇ ਇਸ ਕਰਕੇ ਜਿਹੜੇ ਤੀਜੀ ਕੈਟਾਗਰੀ ਦੇ ਸੀ ਗਰੀਬ ਕੈਟਾਗਰੀ ਦੇ ਬ੍ਰਾਹਮਣ ਜਿਨ੍ਹਾਂ ਨੂੰ ਜਿਹੜੇ ਅਸਲ 'ਚ ਬ੍ਰਾਹਮਣ ਰਹੇ ਨੇ ਸੋਤੇ ਇਹ ਬ੍ਰਾਹਮਣ ਪੰਡਤ ਹੋ ਗਿਆ ਜਿਹੜਾ ਮਾਇਆਧਾਰੀ ਬ੍ਰਾਹਮਣ ਹੋ ਗਿਆ ਉਹ ਪੰਡਤ ਹੋ ਗਿਆ ਰਾਜ ਨਾਲ ਜੁੜ ਗਿਆ ਇੱਕ ਬ੍ਰਾਹਮਣ ਬ੍ਰਾਹਮਣ ਰਹਿ ਗਿਆ ਉਹ ਗਰੀਬ ਰਹਿ ਗਿਆ ਸੰਸਾਰੀ ਦ੍ਰਿਸ਼ਟੀਕੋਣ ਤੋਂ ਉਹਨਾਂ ਜੋ ਭਗਤ ਹੋਏ ਉਹ ਉਜੜੀ ਜ਼ਰੂਰ ਨਹੀਂ ਸੀ ਮੰਨਦੇ ਉਹ ਨਹੀਂ ਸੀ ਮੰਨਦੇ ਉਜੜੀ ਲੋਹਾ ਕੰਚਨ ਹਿਰਸ ਹੋਏ ਕੈਸੇ ਫਿਰ ਜੋ ਪਾਰ ਸੇ न परसे लोहा कंचन हिरन होए कैसे जो पार से न परसे ਲੋਹਾ ਜਿਹੜਾ ਹੈਗਾ ਸੋਨਾ ਕਿਵੇਂ ਬਣੇ ਅਸਲ ਦੇ ਵਿੱਚ ਹਿਰਡ ਵੀ ਸੋਨੇ ਨੂੰ ਕਹਿੰਦੇ ਨੇ ਉਹ ਆ ਸੋਨਾ ਸੱਚੀ ਵਿੱਚ ਦਾ ਨਹੀਂ ਹੁੰਦਾ ਕੰਚਨ ਹਿਰਡ ਹਿਰਡ ਕਰਚਨ ਦਾ ਮਤਲਬ ਹੈ ਨਿਰਾਕਾਰੀ ਦੁਨੀਆ ਦਾ ਕਰਚਨ ਸੋਨਾ ਜਿੱਥੇ ਕੱਚ ਨਾ ਹੋਵੇ ਲੋਹਾ ਸੋਨਾ ਨਹੀਂ ਬਣਦਾ ਜੇ ਲੋਹਾ ਸੋਨਾ ਬਣਦਾ ਹੋਵੇ ਨਾ ਕਿਸੇ ਚੀਜ਼ ਨਾਲ ਤਾਂ ਲੋਹਾ ਮਿਲਦਾ ਹੀ ਤਾਂ ਸਾਨੂੰ ਅੱਜ ਸੋਨਾ ਹੀ ਮਿਲਦਾ ਉਹ ਅਸਲ ਦੇ ਵਿੱਚ ਜਿਹੜਾ ਸੋਨਾ ਬਣਦਾ ਨਾ ਸੋਨਾ ਤਾਂ ਸੋਨੇ ਦਾ ਗੁਣ ਸੋਨੇ ਦਾ ਗੁਣ ਹੈ ਕਿ ਮਿੱਟੀ ਦਾ ਬਦਨ ਜਗ ਨਹੀਂ ਲੱਗਦੀ ਘਟਦਾ ਨਹੀਂ ਜਿੰਨੇ ਵਾਰ ਮਰਜ਼ੀ ਗਰਮ ਕਰ ਲੋ ਘਟਦਾ ਨਹੀਂ ਹੈ ਜਮੈਲ ਹੁੰਦੀ ਨਹੀਂ ਇਹ ਜਾਂ ਗੁਣ ਸੱਚ ਦਾ ਕੋ ਪ੍ਰਾਣਾ ਨਹੀਂ ਹੁੰਦਾ ਲੋਹਾਨ ਇਹ ਪ੍ਰਾਣਾ ਨਹੀਂ ਹੁੰਦਾ ਲਾਲ ਹੀਰਾ ਇਹ ਵੀ ਪ੍ਰਾਣਾ ਨਹੀਂ ਹੁੰਦੇ ਜਿਹੜਾ ਤੇ ਅਸਲ ਨਹੀਂ ਹੁੰਦਾ ਮਿੱਟੀ ਦੱਬਿਆ ਦਾ ਇਸ ਕਰਕੇ ਤਾਂ ਇਹਨਾਂ ਨਾਲ ਤੁਲਨਾ ਕੀਤੀ ਹੋਈ ਹੈ ਹੀਰਾ ਵੀ ਪਿਓਰ ਹੁੰਦਾ ਕਾਰਬਨ ਕਾਰਬਨ ਹੁੰਦੀ ਹੈ ਸੋਭ ਨਹੀਂ ਪੈਂਦੀ ਜੇ ਚੱਲਦਾ ਇਸ ਕਰਕੇ ਕਿ ਕੱਚਨ ਦੇ ਨਾਲ ਕੱਚ ਨਹੀਂ ਉਹਦੇ ਵਿੱਚ ਅੱਗ ਜਾਣਾ ਤੇ ਕੱਚ ਨੇ ਸੜ ਜਾਣਾ ਬਾਕੀ ਰਹਿ ਜਾਣਾ ਲੋਹਾ ਜਿੰਨੀ ਵਾਰ ਗਰਮ ਕਰਾਂਗੇ ਹਰ ਵਾਰ ਸੜੂਗਾ ਹਰ ਵਾਰ ਸੜੂਗਾ ਹਰ ਵਾਰ ਸੜੂਗਾ ਸੋਨਾ ਨਹੀਂ ਸੜਦਾ ਉਹਦਾ ਹੀ ਰਹਿਣਾ ਟਾਲੇ ਤੇ ਜੋ ਪਾਰਸੇ ਦਾ ਪਰਸਾ ਜੇ ਪਾਰਸੇ ਨਾਲ ਪਰਸੇ ਮਨ ਨੂੰ ਲੋਹਾ ਕਿਹਾ ਆ ਮਨ ਲੋਟ ਹੈ ਜਿਹੜਾ ਲੋਹ ਕਿਹਾ ਆ ਉਹ ਵੀ ਇਹੀ ਕਿਹਾ ਜੋ ਸੰਸਾਰ ਦੇ ਵਿੱਚ ਮਨੁੱਖੀ ਮਨ ਹੈ ਲੋਹ ਹੈ ਸਰਬਲੋਹ ਕਿਥੋਂ ਹੈ ਆ ਲੋਹਾ ਕਿਹਾ ਨਹੀਂ ਹੋਇਆ ਇੱਥੇ ਲੋਹਾ ਕਿਹੜਾ ਲੋਹਾ ਜੋ ਕੁਝ ਦਲਪੁਰਨ ਤੇ ਲਿਖਿਆ ਇੱਥੇ ਲਿਖਿਆ ਹੋਇਆ ਹੈ ਬੈਕਗ੍ਰਾਉਂਡ ਆ ਦੇ ਉਹਦੀ ਉਹਨਾਂ ਨੂੰ ਨਾ ਤਾਂ ਇਹਦੀ ਸਮਝ ਹੈ ਉਹਦੀ ਰੱਖੀ ਆਉਣੀ ਹੈ ਇਹਦੀ ਸਮਝ ਹੈ ਜੀ ਉਹ ਤਾਂ ਦੂਏ ਲੋਹੇ ਨੂੰ ਜਾਣਦੇ ਨੇ ਸੋਨੇ ਨੂੰ ਜਾਣਦੇ ਹੀ ਨਹੀਂ ਵੀ ਸੋਨੇ ਦਾ ਹਿਰਣ ਕਿਉਂ ਆਇਆ ਐਵਰੀ ਨੂੰ ਪਤਾ ਅਸਲ ਬਹੁਤ ਘਟਿਆ ਆਦਮੀ ਸੀ ਜਿਹੜੇ ਨੂੰ ਕਦੀ ਵਾਰ ਬਾਣੀ ਪੜ ਕੋ ਆਇਆ ਲੈ ਪਤਾ ਨਹੀਂ ਸਾਰੀ ਬਾਣੀ ਸਮਝ ਗਏ ਉਹਨਾਂ ਨੂੰ ਲਿਖਾ ਹੋ ਗਿਆ ਪਰ ਉਹ ਕੇ ਛੇਤੀ ਬੋਲਣ ਲੱਗੇ ਉਹਨਾਂ ਨੇ ਕਿਹਾ ਅਸੀਂ ਬਾਣੀ ਪੜ ਲਈ ਲੋਕਾਂ ਨੇ ਪੜੀ ਨਹੀਂ ਅਸੀਂ ਤਾਂ ਗੁਰਬਾਣੀ ਪੜ੍ਹ ਲਈ ਲੋਕਾਂ ਨੂੰ ਪੜ੍ਹੀ ਦੀ ਇਸ ਕਰਕੇ ਉਹਨਾਂ ਨੂੰ ਇਹ ਹੋ ਗਿਆ ਵੀ ਅਸੀਂ ਜਾਣਦੇ ਆ ਲੋਕ ਜਾਣਦੇ ਹੀ ਨਹੀਂ ਕੁਝ ਵੀ ਅੱਗੇ ਨਹੀਂ ਸੀ ਪਤਾ ਉਹ ਜਿਹੜੇ ਲਗਾਤਾਰ ਚਲੇ ਆਉਂਦੇ ਨੇ ਜ਼ਿੰਦਗੀਆਂ ਲੰਘੀਆਂ ਜਿਹਨਾਂ ਦੀ ਜਿਹੜੇ ਉਹਨਾਂ ਕੋ ਫੜੇ ਨੇ ਉਹ ਕਹੇ ਜੇ ਉਹ ਬੋਲਦੇ ਘੱਟ ਹੁੰਦੇ ਨੇ ਬੋਲੇ ਹੈ ਨਹੀਂ ਸੀ ਉਹਨਾਂ ਨੇ ਆਪਣਾ ਰੂਪ ਪ੍ਰਗਟ ਨਹੀਂ ਸੀ ਕੀਤਾ ਇਸ ਕਰਕੇ ਬਸ ਗਏ ਜਦ ਉਹ ਬਾਹਰ ਨਿਕਲੇ ਫਿਰ ਚੁੱਪ ਕਰ ਗਏ ਜਦੋਂ ਉਹ ਜਾਏ ਉਹਨਾਂ ਨੇ ਝੰਡਾ ਕੱਢਿਆ ਵੀ ਆ ਜਾਓ ਫਿਰ ਜੇ ਜ਼ਿਆਦਾ ਭਲਵਾਨ ਆ ਕੋਈ ਆ ਜਾਓ ਫਿਰ ਕੁਸ਼ਤੀ ਇੱਥੇ ਕਰੋ ਹੁਣ ਉਹਨਾਂ ਨੇ ਝੰਡਾ ਕੱਢਿਆ ਆ ਗਏ ਫਿਰ ਬਸ ਹੁਣ ਬੋਲਦਾ ਹੀ ਕੋਈ ਨਹੀਂ ਚੁੱਪੇ ਹੋ ਗਏ ਸਾਰੇ ਦੋਏ ਤਰ੍ਹਾਂ ਜਿਹੜੇ ਲੜਦੇ ਦੋਏ ਤਰ੍ਹਾਂ ਚੁੱਪ ਹੋ ਗਏ ਉਹ ਨਹੀਂ ਜੇ ਸਾਡੇ ਦਾ ਆਪਣੀ ਆਪਣੀ ਲੜਾਈ ਆ ਦੋਏ ਤਰ੍ਹਾਂ ਕੋ ਜੀ ਉਸ ਨਾ ਉਹਨਾਂ ਦੇ ਪੱਲੇ ਕੁਝ ਨਾ ਉਹਨਾਂ ਦੇ ਪੱਲੇ ਕੁਝ ਦੇਵ ਸੰਸੇ ਗਾਂਠ ਨਾ ਛੁੱਟਾ ਜਿੰਨਾ ਜਰ ਲੋਹਾ ਲੋਹਾ ਉਹਨਾਂ ਚਰਤਾ ਇਹਦੇ ਵਿੱਚ ਜਰਾ ਰੋਗ ਰਹਿਣਾ ਹੀ ਜਦ ਲੋਹਾ ਕੰਜਰ ਬਣ ਗਿਆ ਫਿਰ ਨਹੀਂ ਘਟਨਾ ਫਿਰ ਉਦੋਂ ਹੀ ਰਹੂ ਗਿਆਨ ਸਾਰੀ ਗਿਆਨ ਲੋਹੇ ਦਾ ਗਿਆਨ ਇਹ ਰੋਜ਼ ਖੋਟਾ ਹੁੰਦਾ ਰਹਿੰਦਾ ਇਹਦਾ ਸਾਇੰਸ ਅੱਜ ਦੀ ਸਾਇੰਸ ਕੱਲ ਨੂੰ ਆਪਣੇ ਆਪ ਨੂੰ ਰੱਦ ਕਰ ਦਿੰਦੀ ਹੈ ਸੰਸਾਰੀ ਗਿਆਨ ਤਾਂ ਰੋਜ਼ ਬਦਲਦਾ ਇਹਦਾ ਕੀ ਹੈ ਆ ਜਿਹੜੀ ਗੱਲ ਬੰਦੇ ਕੱਲ ਨੂੰ ਖਤਮ ਹੋ ਜਾਂਦੀ ਹੈ ਨਵੀਂ ਚੀਜ਼ ਆ ਜਾਂਦੀ ਹੈ ਇਸ ਕਰਕੇ ਜਦ ਸੱਚ ਦਾ ਗਿਆਨ ਨੂੰ ਨਹੀਂ ਰਹਿੰਦਾ ਜਿੱਦਾਂ ਹੁੰਦਾ ਅਗਲੇ ਜਨਮ ਵਿੱਚ ਵੀ ਉਹਨਾਂ ਹੀ ਨਾਲ ਆਉਂਦਾ ਸੱਚ ਗਿਆ ਗਿਆਨ ਇਸ ਕਰਕੇ ਨੂੰ ਜਨਮਾਂ ਦੀ ਕਮਾਈ ਕਹਿੰਦੇ ਨੇ ਸੱਚ ਦਾ ਜਿੱਦਾਂ ਹੁੰਦਾ ਕੋਲ ਅਗਲੇ ਜਨਮ 'ਚ ਉੱਥੋਂ ਹੀ ਸ਼ੁਰੂ ਹੁੰਦਾ ਜਿਵੇਂ ਕੋਈ ਕਿਤੇ ਜਾਂਦਾ ਚੜਾਈ ਚੜਦਾ ਜਿੱਥੇ ਉਹ ਸੌ ਗਿਆ ਨੀਂਦ ਆ ਗਈ ਜਨਮ ਸਮਾਪਤ ਹੋਇਆ ਪਹਿਲਾ ਨੀਂਦ ਆ ਗਈ ਸੌ ਗਿਆ ਜਦ ਦੂਆ ਜਨਮ ਹੋਇਆ ਉੱਥੇ ਹੀ ਸਟਾਰਟ ਕਰ ਲੈਣਾ ਜਿੱਦੀ ਚੜਾਈ ਚੜਿਆ ਹੈ ਉੱਥੇ ਹੀ ਖੜਾ ਹੋ ਉੱਥੋਂ ਕੰਮ ਪੜਨਾ ਸ਼ੁਰੂ ਕਰਨਾ ਇਸ ਕਰਕੇ ਬੱਚੇ ਵੀ ਕੋਈ ਬੁੱਧਵਾਨ ਹੁੰਦੇ ਨੇ ਕੋਈ ਘਟ ਬੁੱਧੀ ਵਾਲੇ ਹੁੰਦੇ ਨੇ ਜਿਹੜੇ ਬੁੱਧਵਾਨ ਹੁੰਦੇ ਨੇ ਯੂਨੀਵਰਸਿਟੀ ਟੌਪ ਕਰ ਜਾਂਦੇ ਨੇ ਦੂਏ ਰਹਿ ਜਾਂਦੇ ਨੇ ਬੁੱਧ ਕੁਝ ਨਹੀਂ ਸਾਰਿਆਂ ਦੀ ਹੁੰਦੀ ਇੱਥੇ ਪਤਾ ਲੱਗਦਾ ਕਿ ਬੁੱਧ ਪਿੱਛੇ ਤੋਲਦੀ ਹੈ ਹਿੰਦੂ ਸ਼ਾਸਤਰ ਵੀ ਇਹ ਗੱਲ ਮੰਨਦੇ ਨੇ ਕਿ ਵਿਦਿਆ ਜਿਹੜੀ ਅਭਿਆਸ ਕਰਨੀ ਹੈ ਵਿਦਿਆ ਇੱਥੇ ਸਿੱਖੀ ਜਾਂਦੀ ਹੈ ਸੰਸਾਰ 'ਚ ਲੇਕਿਨ ਬੁੱਧੀ ਕਰਮ ਅਨੁਸਾਰ ਨਹੀਂ ਬੁੱਧੀ ਨਾਲ ਆਈ ਜੋ ਅਸੀਂ ਕਮਾਈ ਕਰਕੇ ਲੈ ਗਏ ਤੇ ਉਹ ਬੁੱਧੀ ਹੈ ਸਾਡੀ ਸੱਚ ਦਾ ਜੋ ਗਿਆਨ ਉਹ ਨਾਲ ਰਹਿੰਦਾ ਉਹ ਨਹੀਂ ਕਿਤੇ ਜਾਂਦਾ ਘਟਦਾ ਨਹੀਂ ਹੁੰਦਾ ਉਹ ਨਹੀਂ ਕਰਦਾ ਹੁੰਦਾ ਉਹ ਵੱਧਦਾ ਹੀ ਵੱਧਦਾ ਘਟਦਾ ਤਾਂ ਉਹ ਜੇ ਵਿਰੋਧ ਕਰ ਦਵੇ ਸੱਚ ਦਾ ਜੇ ਸੱਚ ਦੇ ਵਿਰੋਧੀ ਖੜਾ ਹੋ ਜਵੇ ਨਾ ਸੱਚ ਦਾ ਗਿਆਨ ਕਿਸੇ ਵੇਲੇ ਇਹ ਪਰ ਪੰਜਰਾ ਚਲਵੇ ਪਰ ਪੰਜ ਨਾ ਚਲਵੇ ਫਿਰ ਗੁਣ ਗਲ ਜਾਂਦੇ ਨੇ ਗੁਣੇ ਪੈਦਾ ਹੋਣੇ ਨੇ ਦੇਵ ਸੰਸੈ ਗਾਠ ਨਾ ਛੁੱਟੈ ਦੇਵ ਹੈ ਦੇਵ ਦੇਵ ਅੰਦਰੇ ਰੁਕੇ ਬਾਹਰ ਦੇਵਤਾ ਹੈ ਬੋਲ ਕੌਣ ਨੇ ਬੋਲ ਰਿਹਾ ਦੇਵਤਾ ਸੰਬੋਧਨ ਕਰ ਰਿਹਾ ਦੇਵ ਨੂੰ ਉਤਰਾਤਮਾ ਨੂੰ ਸੰਸਾਰ ਜਿਹੜੀ ਚਿੰਤਾ ਹੈ ਇਹਦੀ ਜਿਹੜੀ ਗੰਢ ਵੱਜੀ ਹੋਈ ਹੈ ਇਹ ਛੁੱਟਦੀ ਨਹੀਂ ਸੰਸਾਰ ਹੀ ਜਾ ਰਿਹਾ ਮੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹਨ ਪੰਚੋਂ ਮੇਂ ਲੁੱਟੇ ਆ ਕਾਮ ਕ੍ਰੋਧ ਦੇ ਵਿੱਚ ਜਿਹੜਾ ਜਿਹੜਾ ਫਸਿਆ ਹੈ ਮਾਇਆ ਮਦ ਮਤਸਰ ਮਾਇਆ ਦਾ ਅਹੰਕਾਰ ਹੋਇਆ ਹੈ ਇਹਨਾਂ ਪੰਜਾਂ ਇਹਨਾਂ ਦੇ ਵੱਡੇ ਜਿਹੜੇ ਨੇ ਇਹਨ ਪੰਚੋਂ ਮੇਰੇ ਲੁੱਟੇ ਇਹਨਾਂ ਨੇ ਵੜ ਕੇ ਸੰਸਾਰ ਲੁੱਟ ਲਿਆ ਸਾਰਾ ਇਹਨਾਂ ਦੀ ਚਿੰਤਾ ਹੀ ਨਹੀਂ ਹਟਦੀ ਇਹਨਾਂ ਦੀ ਇਹਨਾਂ ਕਰਕੇ ਹੀ ਚਿੰਤਾ ਹੈ ਸੰਸਾਰ ਦੀ ਚਿੰਤਾ ਹੈ ਇਹਨੂੰ ਸੰਸਾਰੀ ਕੰਮਕਾਰ ਦੀ ਚਿੰਤਾ ਹੈ ਸੰਸਾਰੀ ਪ੍ਰਾਪਰਟੀ ਦੀ ਚਿੰਤਾ ਸੰਸਾਰੀ ਇੱਜ਼ਤ ਦੀ ਚਿੰਤਾ ਫਿਰ ਬਲ ਲੁੱਟੇ ਲੁੱਟੇ ਸਾਰਾ ਸੰਸਾਰ ਲੁੱਟਿਆ ਰਹਾਓ ਹਮ ਵੱਡ ਕਵੀ ਕੁਲੀਨ ਹਮ ਪੰਡਿਤ ਹਮ ਜੋਗੀ ਸੰਿਆਸੀ ਅਸੀਂ ਬੜੇ ਆ ਸਾਡੀ ਜਾਤ ਬੜੀ ਹੈ ਹਮ ਵੱਡ ਅਸੀਂ ਵੱਡੇ ਕਵੀ ਅਸੀਂ ਬਹੁਤ ਵੱਡੇ ਜਿੰਨੇ ਕਵੀ ਨੇ ਸਾਰੇ ਹੰਕਾਰੀ ਹੁੰਦੇ ਨੇ ਇੱਕ ਵਾਰੀ ਬਖਸ਼ਿਆ ਬਖਿਆ ਹੈ ਨਾਨਕ ਕਵੀ ਆਪਣੇ ਆਪ ਨੂੰ ਜ਼ਰੂਰ ਕਹਿੰਦਾ ਤਸਮ ਬਾਸ਼ਾ ਵੀ ਕਹਿੰਦਾ ਪਰ ਉਹ ਕਵੀ ਨਹੀਂ ਹੈਗੇ ਇਸ ਤਰੀਕੇ ਦੇ ਉਹਨਾਂ ਨੂੰ ਰਾਗ ਰਤਨ ਪਰਿਵਾਰ ਬਣੀਆਂ ਸ਼ਬਦ ਗਾਉਣਾ ਜੋ ਨਾਲ ਜਦੇ ਆਉਂਦੀ ਉਹਦੇ ਉਹ ਕਵਤਾ ਪੜ੍ਹਨ ਦੀ ਲੋੜ ਨਹੀਂ ਹੁੰਦੀ ਕਵੀਆਂ ਨੂੰ ਪੜ੍ਹਨ ਦੀ ਲੋੜ ਹੈ ਉਹ ਬੁਲਾਏ ਬੋਲਦੇ ਨੇ ਤਾਂ ਇੱਕ ਵੀ ਉਹਨਾਂ ਨੇ ਦਾ ਅੱਖਰ ਲਿਖੇ ਹੀ ਨੇ ਕਵਤਾ ਵੀ ਬੁਲਾਏ ਬੋਲਦੇ ਨੇ ਜੋ ਕੁਝ ਜਿਵੇਂ ਬੁਲਾਇਆ ਜੋ ਬੁਲਾਵੋ ਤੇ ਉਹਨਾਂ ਨੂੰ ਦੱਸ ਨਾਨਕ ਇਹ ਨਹੀਂ ਕਹਿ ਰਿਹਾ ਵੀ ਉਹ ਮੈਨੂੰ ਐ ਕਹਿ ਰਿਹਾ ਕਵਤਾ ਮੈਂ ਬਣਾ ਰਿਹਾ ਬਿਲਕੁਲ ਨਹੀਂ ਇਸੇ ਭਾਸ਼ਾ ਚ ਉਤਰੀ ਹੈ ਬਾਣੀ ਜਿਹੜੀ ਭਾਸ਼ਾ ਲਿਖੀ ਹੋਈ ਹੈ ਇਹੀ ਭਾਸ਼ਾ ਬੁਲਾਈ ਹੈ ਜਿਹੜੀ ਭਾਸ਼ਾ 'ਚ ਲਿਖੀ ਹੋਈ ਹੈ ਉਹ ਤਾਂ ਕਹਿੰਦੇ ਅੱਖਰ ਵੀ ਉਹ ਜਿਹੜੇ ਪਾਏ ਨੇ ਸੀ ਉਹ ਜਿਵੇਂ ਫਰਮਾਏ ਨੇ ਉਵੇਂ ਪਾਏ ਨੇ ਵੀ ਇੱਥੇ ਖਖਾ ਲਿਖ ਸਿੱਖ ਲਿਖ ਕੁਲ ਸ਼ਿਸ਼ ਨਹੀਂ ਲਿਖ ਮੈਨੂੰ ਸ਼ਿਸ਼ ਲਿਖਦੇ ਤੇ ਨਾ ਕੋਈ ਸ਼ਿਸ਼ ਨਹੀਂ ਲਿਖਣਾ ਕਬੀਰ ਨੂੰ ਕਿਹਾ ਸਿੱਖ ਲਿਖ ਬੋਲੀ ਬਦਲ ਗਈ ਜਿਵੇਂ ਲਿਖਾਇਆ ਉਹ ਲਿਖਿਆ ਇੱਥੇ ਛੱਛਾ ਪਾਉਣਾ ਛੱਛਾ ਪਾਉਣਾ ਇੱਥੇ ਸਿੱਖਿਆ ਪੜਨਾ ਅੱਖਰ ਪਾਉਣਾ ਕਿ ਅੱਖਰ ਪਾਉਣਾ ਉਹ ਖਖਾਰ ਛੱਛੇ ਦਾ ਫਰਕ ਵੀ ਉਹਨੇ ਦੱਸਿਆ ਹੈ ਬਾਬਰ ਅੱਖਰ ਲੋਕ ਤਰ੍ਹਾਂ ਤੇ ਛੱਛਾ ਵਰਤੇ ਬਾਬਰ ਅੱਖਰ ਲੋਕ ਤਰ੍ਹਾਂ ਸਭ ਕੁਝ ਛੇਤੀ ਹੋਇਆ ਇਹ ਅੱਖਰ ਖਰ ਜਾਣਗੇ ਫਿਰ ਅੱਖਰ ਲਿਖੇ ਖੱਖਾ ਪਾਇਆ ਕਿਉਂ ਪਾਇਆ ਉਹਦੇ ਛੱਛਾ ਕਿਉਂ ਪਾਇਆ ਤੇ ਖੱਖਾ ਕਿਉਂ ਪਾਇਆ ਕੀ ਵਿਦਵਾਨਾਂ ਕੋ ਹੈ ਜਵਾਬ ਜੇ ਹੈ ਤਾਂ ਕੋਈ ਦੇ ਦੇਵੇ ਉਹ ਇਹ ਅੱਖਰ ਖਰ ਜਾਣਗੇ ਉਹ ਅਖਰ ਇਹਨੂੰ ਬਦਲਦਾ ਆ ਦੋਏ ਜਗ੍ਹਾ ਅੱਖਰ ਕੋਈ ਹੈ ਅੱਖਰ ਉਹ ਜਾ ਉਹ ਅਖਰ ਪੜਿਆ ਜਾਊਗਾ ਇਹ ਅੱਖਰ ਪੜਿਆ ਜਾਊਗਾ ਅਖਰ ਕਿਉਂ ਅੱਖਰ ਕਿਉਂ ਇਸ ਕਰਕੇ ਜੇ ਫਰਮਾਇਆ ਤੇ ਤੋਂ ਪਾਇਆ ਹਮ ਪੰਡਿਤ ਹਮ ਜੋਗੀ ਸੰਨਿਆਸੀ ਇਹਦੇ ਚ ਇੰਨੇ ਭੇਦ ਨੇ ਗੁਰਬਾਣੀ ਚ ਇਹ ਵਿਚਾਰੇ ਕਿਹੜੇ ਬਾਗ ਦੀ ਬੂੜੀ ਨੇ ਜਿਹੜੇ ਆਪਣੇ ਨੂੰ ਵਿਦਵਾਨ ਕਹਿੰਦੇ ਨੇ ਸੰਤ ਵੀ ਕਿਹੜੇ ਬਾਗ ਦੀ ਬੂੜੀ ਨੇ ਤਾਂ ਵਿਦਵਾਨਾਂ ਦੇ ਵੀ ਚੇਲੇ ਹੁੰਦੇ ਨੇ ਜੋ ਕਿਤਾਬਾਂ ਪੜ੍ਹਦੇ ਹੋ ਸੁਣਾ ਦਿੰਦੇ ਨੇ ਜਿਵੇਂ ਨਿਆਣੇ ਜਵਾਬ ਸੁਣਾਉਂਦੇ ਨੇ ਕਹਾਣੀਆਂ ਪੜ੍ਹ ਕੇ ਇਹਨਾਂ ਨੂੰ ਭਲੇਖਾ ਹੋ ਗਿਆ ਵੀ ਅਸੀਂ ਇਹਨਾਂ ਨੂੰ ਐਂ ਸੀ ਨਾ ਵੀ ਲੋਕ ਤਾਂ ਪੜ੍ਹਦੇ ਅਸੀਂ ਉਹ ਜਾਂ ਜੋ ਕਹੀ ਜਾਵਾਂਗੇ ਲੋਕ ਸੁਣੀ ਜਾਂਦੇ ਨੇ ਬੇਵਕੂ ਬਣਾਈ ਜਾਂਦੇ ਚਪਟੇ ਖੜਕਾਈ ਜਾਂਦੇ ਪੂਜਾ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਜੇ ਸਾਪਾ ਬੈਜੂ ਸਾਡੇ ਸਾਹਮਣੇ ਐਦਾ ਨਹੀਂ ਪਤਾ ਵਿਆਹ ਹੋ ਜਾਊਗਾ ਖੁੱਲ ਕੇ ਮਨਾਂ ਜਾਗੇ ਜ਼ਿਆਦਾ ਹੀ ਜ਼ਿਆਦਾ ਹੀ ਨਿਕਲਿਆ ਅੱਗੋਂ ਨਹੀਂ ਸੀ ਪਤਾ ਭਾਣੇ ਦਾ ਵੀ ਭਾਣਾ ਕੀ ਵਰਤਣਾ ਐ ਪਾਣੀ ਦਾ ਨਹੀਂ ਪਤਾ ਹੁਣ ਤਾਂ ਪਛਤਾਉਂਦੇ ਹੁਣ ਨੇ ਬਹੁਤ ਵੀ ਐ ਪਾਣੀ ਦਾ ਪਤਾ ਹੁੰਦਾ ਗਲਤ ਰਾਹ ਚੁਣ ਲਈ ਨੂੰ ਇਹ ਤਾਂ ਰਾਹ ਗਲਤ ਚੁਣ ਲਿਆ ਆਪਾਂ ਹਮ ਪੰਡਤ ਹਮ ਜੋਗੀ ਸੰਨਿਆਸੀ ਹਮ ਜੋਗੀ ਹਮ ਪੰਡਤ ਹਮ ਆ ਅਸੀਂ ਪੰਡਤ ਆ ਦੂਏ ਨੀਚ ਨੇ ਅਸੀਂ ਵਿਦਵਾਨ ਐ ਤਾਂ ਬਹਿਸ ਨੇ ਛਤਰੀ ਨੇ ਤਾਂ ਪਾਗਲ ਨੇ ਤੁਰ ਪੜਨੇ ਹੋ ਮੇਰਾ ਅਸੀਂ ਜੋਗੀ ਆ ਜੋਗੀ ਨੂੰ ਆਪਣਾ ਬਹੁਤ ਹੰਕਾਰ ਹੈ ਹਮ ਸੰਨਿਆਸੀ ਅਸੀਂ ਸੰਨਿਆਸੀ ਆ ਇਹ ਸਭ ਹੰਕਾਰ ਹੈ ਧਰਮ ਕੋਲ ਦਾ ਕੋਈ ਵੀ ਜਿਹੜਾ ਜੋਗੀ ਆ ਧਰਮ ਕਰੀ ਹੈ ਜੋਗੀ ਜੋਗੀ ਹੈ ਬਰਾਗੀ ਨਹੀਂ ਹੈ ਜਿਹੜਾ ਧਰਮ ਦਾ ਜੋਗੀ ਔਰ ਬਰਾਗੀ ਇਕੱਠਾ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬਹਿ ਨਾ ਨਾਸੀ ਅਸੀਂ ਕਹਿੰਦੇ ਆ ਗਿਆਨਵਾਨ ਸੂਰ ਅਹਮਦ ਆਦੇ ਗੁੜੀਆਂ ਸਾਡੇ ਗੁਣ ਬਹੁਤ ਨੇ ਮੇਰੇ ਜੋ ਗੁਣ ਮੇਰੇ ਜੋ ਗੁਣ ਸੂਰ ਮੇ ਆਸੀ ਸੀ ਦਾਤੇ ਸੀ ਇਹ ਬੁੱਧ ਕਵੇ ਇਹਨਾਂ ਨਾਸੀ ਇਹ ਬੁੱਧ ਦੀ ਨਾਸੀ ਇਹ ਹੰਕਾਰ ਦੀ ਬੁੱਧ ਇਹ ਹੰਕਾਰੀ ਬੁੱਧੀ ਹੈ ਇਹ ਛੁੱਟਦੀ ਤਾਂ ਕਹਾਂ ਸੱਚਾ ਗਿਆਨ ਹੁੰਦਾ ਇਹ ਬੁੱਧੀ ਛੁੱਟਦੀ ਤਾਂ ਅਕਲ ਗਾਹ ਤੁਰਦੀ ਅਕਲ ਇੱਥੇ ਸਟਾਪ ਹੋ ਜਾਂਦੀ ਹੈ ਪੂਰੇ ਤਾਂ ਪਹਾੜ ਆ ਗਿਆ ਪਹਾੜ ਦੀ ਜੜ੍ਹ ਜਾ ਕੇ ਖੜ ਗਿਆ ਇਹ ਬੁੱਧ ਕਾਹੂ ਨਾ ਸੀ ਕੌਰਵ ਦਾਸ ਸਭੇ ਨਹੀਂ ਸਮਝਸ ਭੂਲ ਪਰੇ ਜੈਸੇ ਬੌਰੇ ਇਹਦਾ ਸਾਰੇ ਬੌਰੇ ਨੇ ਜਿਹੜੇ ਗੱਲਾਂ ਕਰਦੇ ਨੇ ਐ ਭੁੱਲ ਗਿਆ ਜਿਵੇਂ ਪਾਗਲ ਭੁੱਲ ਜਾਂਦਾ ਸਮਝਦਾ ਕੋਈ ਵੀ ਨਹੀਂ ਜੋ ਗੱਲ ਕੀ ਹੈ ਭੂਲ ਪਰੇ ਜੈਸੇ ਬੌਰੇ ਕਬੀਰ ਨੇ ਬਥੇਰਾ ਕੋ ਸਮਝਾਇਆ ਕੋ ਸਮਝਿਆ ਕਬੀਰ ਨੇ ਸਮਝਾਇਆ ਹੋਰ ਨਾਮਦੇਵ ਦੀ ਬਾਣੀ ਪਹਿਲਾਂ ਹੋਰ ਕਈ ਭਗਤ ਨੇ ਜਿਹੜੇ ਪਹਿਲਾਂ ਨੇ ਰਵਿਦਾਸ ਨੂੰ ਇਹ ਤਾਂ ਕਹਿੰਦੇ ਬੌਰੇ ਨੇ ਸਾਰੇ ਪਾਗਲ ਨੇ ਦੀ ਸਮਝਦੇ ਫੂਲ ਪਰੇ ਜੈਸੇ ਬੌਰੇ ਮੋਹ ਆਧਾਰ ਨਾਮ ਨਾਰਾਇਣ ਜੀਵਨ ਜੀਵਨ ਪ੍ਰਾਣ ਧਨ ਮੋਰੇ ਮੈਨੂੰ ਆਧਾਰ ਕੀ ਹੈ ਮੇਰੇ ਕਾਸ ਆਧਾਰ ਬਣਾਇਆ ਨਾਮ ਨਾਰਾਇਣ ਨਾਰਾਇਣ ਦਾ ਨਾਮ ਉਹ ਨਾਮ ਨੂੰ ਆਧਾਰ ਬਣਾਇਆ ਸੱਚ ਨੂੰ ਆਧਾਰ ਬਣਾਇਆ ਸੱਚ ਦੇ ਗਿਆਨ ਨੂੰ ਆਧਾਰ ਬਣਾਇਆ ਆਤਮ ਗਿਆਨ ਨੂੰ ਆਧਾਰ ਬਣਾਇਆ ਜੀਵਨ ਪ੍ਰਾਣ ਤਨ ਮੋਰੇ ਜੀਵਨ ਕੀ ਹੈ ਮੇਰਾ ਪ੍ਰਾਣ ਕੀ ਹੈ ਜੀਵਨ ਪ੍ਰਾਣ ਤਾਲ ਸਾਰਾ ਹੀ ਸੱਚ ਹੈ ਮੇਰੇ ਵਾਸਤੇ ਕੁਝ ਹੋਈ